ਤੁਰਕੇ ਤਨ ਤੁਰ ਗਿਆ ਸ਼ਬੀਰ ਕੋ ਕਰ ਗਿਆ ਗਾਜ਼ੀ ਤੂੰ ਕੱਲਾ ਵੀਰ ਕੋ ਛੋੜ ਕੇ ਤਨ ਤੁਰ ਗਿਆ ਸ਼ਬੀਰ ਦੁਸ਼ਮਨਾ ਦੇ ਵਿੱਚ ਮੈਂ ਕੱਲਾ ਰਹਿ ਗਿਆ ਹਿਜਰ ਤੈਡਾ ਮੈਂ ਮੁਸਾਫਿਰ ਸਹਿ ਗਿਆ आके तुम बतने पूछा हम शेर को